ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਅੱਖਰ ਅੱਖਰ ਸੱਚ ਮੰਨਦੇ ਹਾਂ ਅਤੇ ਵਾਰ-ਵਾਰ ਧੰਨ ਗੁਰੂ ਗ੍ਰੰਥ ਸਾਹਿਬ ਕਹਿਣ ਵਾਲੇ ਸੁਖਵਿੰਦਰ ਸਿੰਘ ਸਭਰਾ ਦੇ ਪਖੰਡ ਦਾ ਪਰਦਾਫਾਸ਼ ਅਸੀਂ ਕਰ ਚੁੱਕੇ ਹਾਂ ਪਾਠਕਾਂ ਨੂੰ ਅਸੀਂ ਹੁਣ ਗੁਰਬਖਸ਼ ਸਿੰਘ ਦੇ ਵੱਡੇ ਸੁਸ਼ੀਲ ਪੁੱਤਰ ਅਤੇ ਸਭਰਾ ਦੇ ਵੱਡੇ ਭਰਾ ਇੰਦਰ ਸਿੰਘ ਘੱਗਾ ਦੀ ਲਿਖਤ ਦੇ ਦਰਸ਼ਨ ਕਰਾ ਰਹੇ ਹਾਂ ਇੰਦਰ ਸਿੰਘ ਘੱਗਾ ਨੇ ਆਪਣੀ ਕਿਤਾਬ ਸਿੱਖੀ ਦੇ ਝੰਡਾ ਬਰਦਾਰ ਦੇ ਪੰਨਾ 57 ਤੇ ਲਿਖਿਆ ਹੈ ਗੁਰੂ ਨਾਨਕ ਸਾਹਿਬ ਜੀ ਨੇ ਆਖਰੀ ਵਕਤ ਆਪਣੀ ਜੋਤ ਭਾਈ ਲਹਿਣਾ ਜੀ ਵਿੱਚ ਟਿਕਾ ਦਿੱਤੀ ਇਹ ਨਹੀਂ ਦੱਸਿਆ ਗਿਆ ਕਿ ਉਹਨਾਂ ਨੂੰ ਸਿੱਖਿਆ ਦੇ ਕੇ ਤਿਆਰ ਕੀਤਾ ਗਿਆ ਇਸੇ ਤਰ੍ਹਾਂ ਅੱਗੇ ਜੋਤ ਟਿਕਦੀ ਨਿਕਲਦੀ ਅਤੇ ਬਦਲਦੀ ਰਹੀ ਦਰਸਾ ਦਿੱਤੀ ਪ੍ਰਚਾਰ ਦਿੱਤੀ ਹੁਣ ਵਿਚਾਰੀ ਜੋਤ ਖੁਦ ਤਾਂ ਕੁਝ ਵੀ ਨਹੀਂ ਕਰ ਸਕਦੀ ਪਾਠੀ ਪ੍ਰਬੰਧਕ ਤੇ ਜਥੇਦਾਰ ਜਿਵੇਂ ਚਾਹਣ ਇਸ ਦੀ ਵਰਤੋਂ ਕਰਦੇ ਚਲੇ ਜਾਣ ਇਸ ਵਿਚਲੀ ਸਿੱਖਿਆ ਨੂੰ ਤਾਂ ਪੂਰੀ ਤਰ੍ਹਾਂ ਦਫਨ ਕਰ ਦਿੱਤਾ ਗਿਆ ਹੈ ਜਿਨ੍ਹਾਂ ਵਹਿਮਾਂ ਭਰਮਾਂ ਤੇ ਕਰਮ ਕਾਂਡਾਂ ਤੋਂ ਇਹ ਬਾਣੀ ਮਨਾਹੀ ਕਰਦੀ ਕਰਦੀ ਹੈ ਉਹੀ ਪਖੰਡ ਕਰਮ ਇਹ ਦੁਆਲੇ ਕੀਤੇ ਜਾਂਦੇ ਹਨ ਇੱਕ ਪਾਸੇ ਹੈ ਗੁਰਬਾਣੀ ਦਾ ਫਰਮਾਨ ਤੇ ਦੂਜੇ ਬੰਨੇ ਹੈ ਮਰਿਆਦਾ ਦੀ ਚੀਕ ਰੌਲੀ 90-95 ਦੀ ਆਵਾਮ ਗੁਰਬਾਣੀ ਦੇ ਉਪਦੇਸ਼ਾਂ ਵੱਲੋਂ ਅਣਜਾਣ ਹੈ ਜਿਹੜੇ ਲੋਕ ਇਸ ਦੇ ਸਤਕਾਰ ਦੀਆਂ ਫੜਾ ਮਾਰਦੇ ਹਨ ਗੁਰਬਾਣੀ ਵੱਲੋਂ ਉਹ ਵੀ ਖੋਖਲੇ ਹਨ ਅਸਲ ਵਿੱਚ ਕਾਗਜ਼ ਸ਼ਾਹੀ ਅਤੇ ਜਿਲਦ ਗੁਰੂ ਨਹੀਂ ਇਹਨਾਂ ਦੀ ਸਹਾਇਤਾ ਨਾਲ ਲਿਖੇ ਉੱਤਮ ਵਿਚਾਰ ਗੁਰੂ ਗੁਰੂ ਗਿਆਨ ਹਨ ਇਹ ਬੀੜਾਂ ਛਾਪੇਖਾਨਿਆਂ ਵਿੱਚ ਛਪਦੀਆਂ ਹਨ ਜਦੋਂ 1993 ਵਿੱਚ ਆਫਸੈਟ ਮਸ਼ੀਨ ਸ਼੍ਰੋਣੀ ਕਮੇਟੀ ਨੇ ਪਹਿਲੀ ਵਾਰ ਲਾਈਆਂ ਸਨ ਉਸ ਸਮੇਂ ਉਹਨਾਂ ਮਸ਼ੀਨਾਂ ਨੂੰ ਚਲਾਉਣ ਵਾਲਾ ਕੋਈ ਸਿੱਖ ਮਾਹਰ ਨਾ ਮਿਲਿਆ ਇਸ ਲਈ ਕੇਰਲਾ ਤੋਂ ਮਾਹਰ ਮੁੰਡੇ ਨੌਕਰੀ ਤੇ ਰੱਖੇ ਗਏ ਉਹਨਾਂ ਮੁੰਡਿਆਂ ਦੀ ਸਿਗਰਟ ਪੀਣ ਦੀ ਸ਼ਰਤ ਵੀ ਮੰਨਣੀ ਪਈ ਭਾਈ ਕਾਕਾ ਬਾਹਰ ਜਾ ਕੇ ਬੀੜੀ ਪੀ ਲਿਆ ਕਰਨੀ ਅੰਦਰ ਹੱਥ ਧੋ ਕੇ ਆਉਣਾ ਪ੍ਰਧਾਨ ਟੋੜਾ ਦੀ ਹਦਾਇਤ ਸੀ ਫਿਰ ਇਸ ਗੁਰੂ ਦੇ ਪੰਨਿਆਂ ਤੇ ਜ਼ੋਰ-ਸ਼ੋਰ ਨਾਲ ਮਸ਼ੀਨਾਂ ਚੱਲਦੀਆਂ ਹਨ ਕਟਿੰਗ ਹੁੰਦੀ ਹੈ ਜਿਲਦਾਂ ਚੜਦੀਆਂ ਹਨ ਢੋਆ ਢਵਾਈ ਹੁੰਦੀ ਹੈ ਅਲਮਾਰੀਆਂ ਕਮਰਿਆਂ ਵਿੱਚ ਟਿਕਾਏ ਜਾਂਦੇ ਹਨ ਛੋਟੇ ਵੱਡੇ ਆਕਾਰ ਵਿੱਚ ਬੀੜਾਂ ਛਪਦੀਆਂ ਹਨ ਘੱਟ ਵੱਧ ਰੇਟਾਂ ਵਿੱਚ ਵਿਕਦੀਆਂ ਹਨ ਗੁਰੂ ਪਸੰਦ ਕਰਵਾਏ ਜਾਂਦੇ ਹਨ ਸੌਦੇ ਤੈਅ ਹੁੰਦੇ ਹਨ ਹਰੇਕ ਬੀੜ ਦੇ ਅਖੀਰ ਪੰਨੇ ਤੇ ਇੱਕ ਸੇਵਾਦਾਰ ਵੱਲੋਂ ਚੈੱਕ ਕੀਤਾ ਲਿਖ ਕੇ ਦਸਤਖਤ ਕੀਤੇ ਹੁੰਦੇ ਹਨ ਕਿ ਗੁਰੂ ਨੂੰ ਚੈੱਕ ਕੀਤਾ ਜਾ ਸਕਦਾ ਹੈ ਅੱਗੇ ਜਾ ਕੇ ਇਸੇ ਲੇਖ ਵਿੱਚ ਲੇਖਕ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਦੀ ਬਣਾਈ ਮਰਿਆਦਾ ਚੌਰ ਪਾਲਕੀ ਚੰਦੋਆ ਗੁਰੂ ਸਾਹਿਬ ਦੇ ਸਤਕਾਰ ਲਈ ਅਰਦਲ ਵਿੱਚ ਪੰਜ ਸਿੰਘਾਂ ਦਾ ਹੋਣਾ ਤੇ ਪਾਣੀ ਤਰੌਂਕਣ ਦਾ ਵੀ ਅਜੇ ਸ਼ਬਦਾਂ ਨਾਲ ਮਜ਼ਾਕ ਉਡਾਇਆ ਹੈ ਅਜਿਹੇ ਹੀ ਵਿਚਾਰ ਇੰਦਰ ਸਿੰਘ ਘੱਗਾ ਦੇ ਗੁਰੂ ਕੰਢਾਲ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੇ ਆਪਣੀ ਪਹਿਲੀ ਕਿਤਾਬ ਦੇ ਪੰਨਾ 138 ਤੋਂ 139 ਤੱਕ ਦਿੱਤੇ ਹਨ ਜਿਸ ਤੇ ਪਰਦਾ ਪਾਉਣ ਲਈ ਸਭਰਾ ਨੇ ਆਪਣੀ 6ਵੀਂ ਕਿਤਾਬ ਵਿੱਚ ਆਪਣੇ ਵਿਚਾਰ ਦਿੱਤੇ ਹਨ ਤੇ ਪਾਠਕਾਂ ਨੇ ਪਹਿਲਾਂ ਪੜ੍ਹ ਲਏ ਹਨ ਇਸ ਲਿਖਤ ਵਿੱਚ ਇੰਦਰ ਸਿੰਘ ਘੱਗਾ ਨੇ ਘੱਗਾ ਨੇ ਦੋ ਨੁਕਤੇ ਉਠਾਏ ਹਨ ਨੰਬਰ 1 ਗੁਰੂ ਨਾਨਕ ਦੇਵ ਮਹਾਰਾਜ ਨੇ ਭਾਈ ਲੈਣਾ ਨੂੰ ਗੁਰਿਆਈ ਲਈ ਤਿਆਰ ਕੀਤਾ ਸੀ ਜੋਤ ਨਹੀਂ ਟਿਕਾਈ ਸੀ ਗੁਰੂ ਜੋਤ ਅੱਗੇ ਤੋਂ ਅੱਗੇ ਦੂਸਰੇ ਗੁਰੂਆਂ ਵਿੱਚ ਟਿਕਾਉਣਾ ਇੱਕ ਝੂਠਾ ਪ੍ਰਚਾਰ ਹੈ ਨੰਬਰ 2 ਦੁਨੀਆ ਦੀਆਂ ਬਾਕੀ ਆਮ ਕਿਤਾਬਾਂ ਵਾਂਗ ਗੁਰਬਾਣੀ ਕਾਗਜ਼ਾਂ ਤੇ ਛਾਪੀ ਜਾਂਦੀ ਹੈ ਕਾਗਜ਼ ਕੱਟੇ ਜਾਂਦੇ ਹਨ ਜਿਲਦ ਬਣਦੀ ਹੈ ਇਸੇ ਲਈ ਇਸ ਲਈ ਇਸ ਨੂੰ ਗੁਰੂ ਜੋ ਸਮਝਣਾ ਕਹਿਣਾ ਮੂਰਖਤਾ ਹੈ ਇਸ ਵਿੱਚੋਂ ਮਿਲਣ ਵਾਲਾ ਗਿਆਨ ਹੀ ਗੁਰੂ ਹੈ ਨੰਬਰ 3 ਕਿਤਾਬ ਲਈ ਗੁਰੂ ਜੋ ਸਮਝ ਕੇ ਸਤਕਾਰ ਦੇਣਾ ਅਤੇ ਪੰਥ ਪ੍ਰਵਾਨਿਤ ਮਰਿਆਦਾ ਮੰਜੀ ਸਾਹਿਬ ਚੌਰ ਚਾਨਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਨੂੰ ਲਿਜਾਣ ਲਈ ਪੰਜ ਸਿੰਘਾਂ ਦਾ ਹੋਣਾ ਜਾਂ ਪਾਣੀ ਤਰੌਂਕਣਾ ਆਦੀ ਮੂਰਖਤਾ ਅਤੇ ਜਹਾਲਤ ਹੈ ਇੰਦਰ ਸਿੰਘ ਘੱਗੇ ਦੀ ਟਿੱਪਣੀ ਨੰਬਰ 1 ਲਈ ਅਸੀਂ ਆਪਣੇ ਵੱਲੋਂ ਕੁਝ ਨਹੀਂ ਕਹਿੰਦੇ ਕੇਵਲ ਗੁਰਬਾਣੀ ਪ੍ਰਮਾਣ ਹੀ ਦੇਵਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਸਤਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ ਸ੍ਰੀ ਗੁਰੂ ਅੰਗਦ ਦੇਵ ਜੀ ਬਾਰੇ ਲਹਿਣੇ ਦੀ ਫੇਰਾਈਐ ਨਾਨਕਾ ਦੋਹੀ ਖੱਟੀਐ ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਐ ਪਟਾਂ ਦੇ ਸਵਈਏ ਜਿਸ ਨੂੰ ਕਿ ਇੰਦਰ ਸਿੰਘ ਘੱਗਾ ਖੁਦ ਆਪਣੀ ਇਸੇ ਹੀ ਪੁਸਤਕ ਵਿੱਚ ਪ੍ਰਮਾਣਿਕ ਮੰਨਦਾ ਹੈ ਗੁਰੂ ਅਮਰਦਾਸ ਸਾਹਿਬ ਜੀ ਬਾਰੇ ਪੱਟਾਂ ਦੇ ਸਵਈਆਂ ਵਿੱਚ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਆ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਆ ਜਹ ਕਹ ਤੈ ਭਰਪੂਰ ਸ਼ਬਦ ਦੀਪਕ ਦੀਪਾਇਓ ਜੇ ਸਿੱਖੈ ਸੰਗ੍ਰਹਿਓ ਤਤ ਹਰ ਚਰਨ ਮਿਲਾਇਓ ਨਾਨਕ ਕੁਲ ਨਿਮਲ ਅਵਤਰਿਓ ਅੰਗਦ ਲੈਣੇ ਸੰਗ ਹੂ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾ ਸਰਣ ਤੋ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਵਾਰ ਪਹਿਲੀ ਪੌੜੀ 46 ਵਿੱਚ ਲਿਖਦੇ ਹਨ ਸੋ ਟਿੱਕਾ ਸੋ ਛਤਰ ਸਿਰ ਸੋਈ ਸੱਚਾ ਤਖਤ ਟਿਕਾਈ ਗੁਰੂ ਨਾਨਕ ਹੰਦੀ ਮੋਹਰ ਹੱਥ ਗੁਰ ਅੰਗਦ ਦੀ ਦੋਹੀ ਫਿਰਾਈ ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ ਜੰਮੇ ਪੁਰਬ ਬੀਜਿਆ ਵਿੱਚ ਵਿੱਚ ਹੋਰ ਕੂੜੀ ਚਤਰਾਈ ਲਹਿਣੇ ਪਾਈ ਨਾਨਕੋ ਦੇਣੀ ਅਮਰਦਾਸ ਘਰ ਆਈ ਗੁਰ ਬੈਠਾ ਅਮਰ ਸਰੂਪ ਹੋਏ ਗੁਰਮੁਖ ਪਾਈ ਦਾਤ ਇਲਾਹੀ ਫੇਰ ਵਸਾਇਆ ਗੋਇੰਦਵਾਲ ਅਚਰਜ ਖੇਲ ਨ ਲਖਿਆ ਜਾਈ ਦਾਤ ਜੋਤ ਖਸਮੈ ਵਡਿਆਈ ਇਸ ਤੋਂ ਸਿੱਧ ਹੁੰਦਾ ਹੈ ਕਿ ਗੁਰੂ ਪਦਵੀ ਇਲਾਹੀ ਹੁਕਮ ਅੰਦਰ ਪੂਰਬਲੇ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ ਇਹ ਦੁਨਿਆਵੀ ਤਰੀਕੇ ਨਾਲ ਕਿਸੇ ਚੇਲੇ ਨੂੰ ਤਿਆਰ ਟ੍ਰੇਨਡ ਕਰਨ ਨਾਲ ਨਹੀਂ ਮਿਲਦੀ ਜਿਹਾ ਕਿ ਇੰਦਰ ਸਿੰਘ ਘੱਗਾ ਦੀ ਲਿਖਤ ਬੋਲ ਰਹੀ ਹੈ ਇਸੇ ਤਰ੍ਹਾਂ ਕਲਗੀਧਰ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਪਦਵੀ ਦੇਣ ਵੇਲੇ ਆਪਣੀ ਜੋਤ ਪੋਥਾ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਜੋਤ ਟਿਕਾ ਕੇ ਇਸ ਨੂੰ ਮੱਥਾ ਟੇਕਿਆ ਇਸ ਨੂੰ ਗੁਰੂ ਪਦਵੀ ਦੇ ਕੇ ਨਿਵਾਜਿਆ ਜਿਸ ਬਾਰੇ ਕਲਗੀਧਰ ਮਹਾਰਾਜ ਜੀ ਦਾ ਆਪਣਾ ਫਰਮਾਨ ਇੰਜ ਹੈ ਆਪਨੋ ਪੋਛ ਰੇਖਾਲ ਲਸੇ ਦੀਨਾ ਦੁਤੀਆ ਰੂਪ ਸਤਗੁਰੂ ਗ੍ਰੰਥਾ ਗੁਨਾਨਵਾਦ ਪੁਨ ਸਿਫਤ ਸਲਾਹਨ ਊਠਤ ਬੈਠਤ ਸੈਨ ਕਰਨਤਾ ਪਾਵਨ ਪੰਥ ਖਾਲਸਾ ਪ੍ਰਗਟੇ ਉਚਾਰਨ ਬਰਨ ਆਸ਼ਰਮ ਸੁਭ ਪੰਥਾ ਇਨ ਕੋ ਦਰ ਸਤਗੁਰੂ ਕੋ ਦਰਸ਼ਨ ਬੋਲਨ ਗੁਰੂ ਸ਼ਬਦ ਗੁਰ ਗ੍ਰੰਥਾ ਦਵਾਦਸ ਰੂਪ ਸਤਗੁਰੂ ਏ ਕਹੀਐ ਕਹੀਐਤ ਦਵਾਦਸ ਭਾਨ ਪ੍ਰਗਟ ਹਰ ਜਨਤਾ ਪ੍ਰਤੱਖ ਕਲਾ ਪਾਰ ਬ੍ਰਹਮ ਧਣੀ ਛੈ ਗ੍ਰੰਥ ਪੰਥ ਖਾਲਸਾ ਵਰਤੰਤਾ ਦਾਸ ਗੋਬਿੰਦ ਫਤਿਹ ਸਤਗੁਰ ਕੋ ਖਾਸ ਗ੍ਰੰਥ ਗੁਰੂ ਰੂਪ ਬਦੰਤਾ ਜਿਸ ਗ੍ਰੰਥ ਨੂੰ ਕਲਗੀਧਰ ਮਹਾਰਾਜ ਜੀ ਨੇ ਮੱਥਾ ਟੇਕ ਕੇ ਗੁਰਿਆਈ ਬਖਸ਼ੀ ਉਹ ਵੀ ਆਮ ਕਾਗਜ਼ਾਂ ਵਾਂਗ ਕਾਗਜ਼ ਲਿਆ ਕੇ ਕਾਗਜ਼ ਕੱਟ ਕੇ ਅਤੇ ਅੱਖਰਾਂ ਨਾਲ ਲਿਖੀ ਹੋਈ ਸੀ ਫਿਰ ਸੰਪੂਰਨਤਾ ਤੇ ਜਿਲਦ ਬਣਾਉਣ ਲਈ ਇਸ ਵਿੱਚ ਸੂਏ ਨਾਲ ਗਲੀਆਂ ਕਰਕੇ ਧਾਗਾ ਪਾ ਕੇ ਅਤੇ ਹੋਰ ਸਲਾਈ ਤਰੀਕਿਆਂ ਨਾਲ ਜਿਲਦ ਬੰਨੀ ਗਈ ਫਿਰ ਜਿਲਦ ਸੈੱਟ ਕਰਨ ਲਈ ਕਈ ਦਿਨ ਉੱਪਰ ਭਾਰ ਵੀ ਦਿੱਤਾ ਗਿਆ ਹੋਵੇਗਾ ਜਿਸ ਤਰ੍ਹਾਂ ਗੁਰੂ ਘਰ ਦੇ ਦੋਖੀ ਧੀਰਮਲ ਰਾਮ ਰਾਏ ਤੇ ਪਿਰਥੀ ਚੰਦ ਨੂੰ ਅਗਿਆਨਤਾ ਵਸ ਗੁਰੂ ਸਹਿਬਾਨ ਵਿੱਚੋਂ ਗੁਰੂ ਜੋਤ ਨਜ਼ਰ ਨਹੀਂ ਆਈ ਕੇਵਲ ਹੱਡ ਚੰਮ ਦੇ ਪੁਤਲੇ ਅਤੇ ਸ਼ਰੀਕ ਨਜ਼ਰ ਆਏ ਇਸੇ ਤਰ੍ਹਾਂ ਅਗਿਆਨਤਾ ਵਸ ਕਾਮਰੇਡ ਇੰਦਰ ਸਿੰਘ ਘੱਗਾ ਅਤੇ ਇਸ ਦੇ ਟੋਲੇ ਨੂੰ ਕੇਵਲ ਕਾਗਜ਼ ਦੇ ਪੱਤਰੇ ਨਜ਼ਰ ਆਉਂਦੇ ਹਨ ਇਸ ਕਾਮਰੇਡੀ ਵਿਚਾਰਧਾਰਾ ਇਹ ਕਾਮਰੇਡੀ ਵਿਚਾਰਧਾਰਾ ਗੁਰਬਖਸ਼ ਸਿੰਘ ਪ੍ਰੀਤਲੜੀ ਤੋਂ ਸ਼ੁਰੂ ਹੋ ਕੇ ਪ੍ਰੋਫੈਸਰ ਸਰਜੀਤ ਸਿੰਘ ਦਸਾਂਝ ਅਤੇ ਗੁਰਬਖਸ਼ ਸਿੰਘ ਕਾਲਾ ਹੁਗਾਨਾ ਆਦ ਰਾਹੀਂ ਇੰਦਰ ਸਿੰਘ ਘੱਗਾ ਦੇ ਮੱਥੇ ਵਿੱਚ ਜਾ ਵੜੀ ਕਿਉਂਕਿ ਵਿਪਰਣ ਕੀ ਰੀਤ ਤੋਂ ਸਜਦਾ ਮਾਰਗ ਭਾਗ ਪਹਿਲਾ ਦੇ ਪੰਨਾ 138 39 ਅਤੇ ਭਾਗ 4 ਦੇ ਪੰਨਾ 297 ਤੇ ਗੁਰਬਖਸ਼ ਸਿੰਘ ਕਾਲਾ ਨੇ ਵੀ ਅਜਿਹਾ ਹੀ ਊਟ ਪਟਾਂਗ ਲਿਖਿਆ ਹੋਇਆ ਹੈ ਜਿਸ ਦਾ ਉੱਤਰ ਵਿਸਥਾਰ ਸਹਿਤ ਅਸੀਂ ਆਪਣੀ ਕਿਤਾਬ ਸਭ ਦੁਸ਼ਟ ਝੱਖ ਮਾਰਾ ਦੇ ਪੰਨਾ 80 ਤੋਂ 96 ਤੱਕ ਦੇ ਚੁੱਕੇ ਹਾਂ ਦੁਨਿਆਵੀ ਤਰੀਕੇ ਨਾਲ ਜੇ ਦੇਖਿਆ ਜਾਵੇ ਤਾਂ ਬੰਦੇ ਦਾ ਸਰੀਰ ਲਹੂ ਮਿੱਜ ਨਾੜੀਆਂ ਹੱਡੀਆਂ ਚਮੜੀ ਆਦਿ ਦਾ ਬਣਿਆ ਹੋਇਆ ਹੈ ਅਤੇ ਇਸ ਦੇ ਅੰਦਰ ਗੰਦਗੀ ਦਾ ਢੇਰ ਹੈ ਜਿਸ ਬਾਬਤ ਬਾਣੀ ਦੱਸ ਰਹੀ ਹੈ ਮਨ ਕਹ ਅਹੰਕਾਰ ਅਫਾਰਾ ਦੁਰਗੰਧ ਅਪਵਿੱਤਰ ਅਪਾਵਨ ਭੀਤਰ ਜੋ ਦਿਸੈ ਸੋਛਾਰਾ ਤਾਂ ਕਿ ਇੰਦਰ ਸਿੰਘ ਘੱਗੇ ਦੀਆਂ ਕੁੱਤਰਕਾਂ ਅਨੁਸਾਰ ਇਸ ਦੀ ਮਾਂ ਤੇ ਇਸ ਦੇ ਪਿਓ ਵੀ ਗੂੰ ਦਾ ਢੇਰ ਹੀ ਹੈ ਅਤੇ ਸਾਰੀ ਉਮਰ ਇਹ ਗੂੰ ਦੇ ਢੇਰ ਨੂੰ ਮਾਂ ਪਿਓ ਮੰਨ ਕੇ ਮੱਥਾ ਟੇਕਦਾ ਰਿਹਾ ਕਿ ਇੰਦਰ ਸਿੰਘ ਘੱਗਾ ਇਸ ਕੜੀ ਵੀ ਸੱਚਾਈ ਨੂੰ ਕੱਟ ਸਕਦਾ ਹੈ ਗੂੰ ਦੇ ਢੇਰ ਵਿੱਚੋਂ ਇਸ ਨੂੰ ਮਾਂ ਪਿਓ ਨਜ਼ਰ ਆਉਂਦੇ ਹਨ ਅਤੇ ਪੱਤਰਿਆਂ ਵਿੱਚੋਂ ਜੇਕਰ ਗੁਰੂ ਜੋਤ ਨਜ਼ਰ ਨਹੀਂ ਆਉਂਦੀ ਤਾਂ ਨੇਰੀ ਅਗਿਆਨਤਾ ਮੂਰਖਤਾ ਅਤੇ ਜਹਾਲਤ ਤੋਂ ਸਿਵਾ ਹੋਰ ਕੁਝ ਵੀ ਨਹੀਂ ਇਸੇ ਕਿਤਾਬ ਵਿੱਚ ਇੰਦਰ ਸਿੰਘ ਘੱਗਾ ਲਿਖਦਾ ਹੈ ਕਿ ਹੁਣ ਕੰਪਿਊਟਰ ਅਤੇ ਲੈਪਟਾਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੈਦ ਹੋ ਗਏ ਹਨ ਜਿੱਥੇ ਮਰਜ਼ੀ ਬੈਠ ਕੇ ਬਟਨ ਦੱਬੋ ਜਿੱਥੇ ਮਰਜ਼ੀ ਜੋ ਮਰਜ਼ੀ ਪੜ ਸਕਦੇ ਹੋ ਅਖੌਤੀ ਮਰਿਆਦਾ ਦੀਆਂ ਧੱਜੀਆਂ ਉੱਡ ਗਈਆਂ ਅਸੀਂ ਕਹਾਂਗੇ ਕਿ ਲੈਪਟਾਪ ਵਿੱਚ ਕਸ਼ਮੀਰਵਾਦੀ ਦੀ ਕੈਦ ਹੈ ਇੰਦਰ ਸਿੰਘ ਘੱਗਾ ਲੈਪਟਾਪ ਖੋਲ ਕੇ ਕੇਵਲ ਕਸ਼ਮੀਰਵਾਦੀ ਦੇਖ ਸਕਦਾ ਹੈ ਪਰ ਕਸ਼ਮੀਰ ਦੀ ਠੰਡ ਨਹੀਂ ਮਾਣ ਸਕਦਾ ਲੈਪਟਾਪ ਦਾ ਦੂਸਰਾ ਬਟਨ ਦੱਬ ਕੇ ਹਰਮੰਦਰ ਸਾਹਿਬ ਦਾ ਕੀਰਤਨ ਤਾਂ ਸੁਣ ਸਕਦਾ ਹੈ ਪਰ ਉੱਥੇ ਵਰਤ ਦਾ ਕੜਾਹ ਪ੍ਰਸ਼ਾਦ ਨਹੀਂ ਛਕ ਸਕਦਾ ਇਸੇ ਤਰ੍ਹਾਂ ਕੀਰਤਨ ਸੁਣ ਸਕਦਾ ਹੈ ਪਰ ਉੱਥੇ ਚੱਲ ਰਹੀਆਂ ਉੱਚ ਆਤਮਿਕ ਚੁੰਬਕੀ ਤਰੰਗਾਂ ਜੋ ਵਨ ਨੂੰ ਮਨ ਨੂੰ ਮਿਸਮਾਦੀ ਰੰਗ ਬਖਸ਼ਦੀਆਂ ਹਨ ਲੈਪਟਾਪ ਵਿੱਚੋਂ ਨਹੀਂ ਮਿਲ ਸਕਦੀਆਂ ਇਸ ਆਤਮਿਕ ਚੁੰਬਕੀ ਤਰੰਗਾਂ ਇਹ ਆਤਮਿਕ ਚੁੰਬਕੀ ਤਰੰਗਾਂ ਭੀ ਬੰਦੇ ਦੀ ਆਤਮਿਕ ਅਵਸਥਾ ਅਨੁਸਾਰ ਪ੍ਰਭਾਵਿਤ ਕਰਦੀਆਂ ਹਨ ਪਰ ਕਾਮਰੇਡੀ ਤਰੰਗਾਂ ਵਿੱਚ ਗਰਸਿਆ ਕਾਮਰੇਡੀ ਤਰੰਗਾਂ ਵਿੱਚ ਗਰਸਿਆਂ ਨੂੰ ਇਹ ਮੋਹਦੀਆਂ ਭੀ ਨਹੀਂ ਇਸੇ ਲਈ ਇੰਦਰ ਸਿੰਘ ਘੱਗਾ ਵਰਗੇ ਅਜਿਹੀਆਂ ਕੁੱਤਰਕਾਂ ਕਰਦੇ ਹਨ ਬਾਕੀ ਰਹੀ ਮਰਿਆਦਾ ਦੀ ਗੱਲ ਪਸ਼ੂ ਅਤੇ ਸੱਭਿਆ ਮਨੁੱਖ ਵਿੱਚ ਕੇਵਲ ਮਰਿਆਦਾ ਦਾ ਹੀ ਫਰਕ ਹੈ ਪਸ਼ੂ ਅਤੇ ਸੱਭਿਅਕ ਮਨੁੱਖ ਵਿੱਚ ਕੇਵਲ ਮਰਿਆਦਾ ਦਾ ਹੀ ਫਰਕ ਹੈ ਪਸ਼ੂ ਦਾ ਖਾਣਾ ਸੌਣ ਅਤੇ ਹੋਰ ਜੀਵਨ ਸ਼ੈਲੀ ਜਾਂ ਪਰਿਵਾਰਕ ਸਬੰਧਾਂ ਬਾਰੇ ਕੋਈ ਨਿਸ਼ਚਿਤ ਮਰਿਆਦਾ ਨਹੀਂ ਪਰ ਮਨੁੱਖੀ ਸਮਾਜ ਵਿੱਚ ਬੰਦੇ ਦੀ ਰਫ਼ਤਾਰ ਗੁਫ਼ਤਾਰ ਦਸਤਾਰ ਖਾਣਾ ਸੌਣਾ ਅਤੇ ਸਮਾਜਿਕ ਵਰਤ ਵਰਤਾਰਾ ਹਰ ਚੀਜ਼ ਲਈ ਮਰਿਆਦਾ ਬਣੀ ਹੋਈ ਹੈ ਮਰਿਆਦਾ ਉਲੰਘਣ ਕਰਨ ਵਾਲਾ ਜਵਾਬ ਤਲਬੀ ਲਈ ਕਟਹਿਰੇ ਵਿੱਚ ਖੜਾ ਕੀਤਾ ਹੈ ਧਾਰਮਿਕ ਖੇ ਧਾਰਮਿਕ ਖੇਤਰ ਵਿੱਚ ਵੀ ਹਰ ਧਰਮ ਦੀ ਆਪਣੀ ਮਰਿਆਦਾ ਹੈ ਪਰ ਪਸ਼ੂ ਬਿਰਤੀ ਵਾਲਿਆਂ ਨੂੰ ਇਹ ਪ੍ਰਵਾਨ ਨਹੀਂ ਹੈ ਇੰਦਰ ਸਿੰਘ ਘੱਗੇ ਦੀ ਇਹ ਟਿੱਪਣੀ ਕਿ ਜਦ 1993 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਫਸੈਟ ਮਸ਼ੀਨਾਂ ਮੰਗਵਾਈਆਂ ਤਾਂ ਪੰਜਾਬ ਵਿੱਚ ਟ੍ਰੇਨਡ ਬੰਦੇ ਨਹੀਂ ਸੀ ਇਸ ਲਈ ਸਿਗਰਟਾਂ ਪੀਣ ਵਾਲੇ ਕਾਮੇ ਬਾਹਰੋਂ ਮੰਗਵਾਏ ਨਿਰਾ ਝੂਠ ਦਾ ਪਲੰਦਾ ਹੈ ਜਦ ਕਿ ਅਸਲੀਅਤ ਹੈ ਇਹ ਹੈ ਕਿ 1975-76 ਵਿੱਚ ਜਲੰਧਰ ਵਿੱਚ ਆਫਸੈਟ ਮਸ਼ੀਨਾਂ ਅਖਬਾਰ ਛਾਪਣ ਲਈ ਆ ਗਈਆਂ ਸਨ ਇਹਨਾਂ ਨੂੰ ਚਲਾਉਣ ਲਈ 1993 ਤੱਕ ਟ੍ਰੇਨਡ ਬੰਦਿਆਂ ਦੀ ਕੋਈ ਕਮੀ ਨਹੀਂ ਸੀ ਦਾੜੇ ਪ੍ਰਕਾਸ਼ ਕਰਕੇ ਗਲ ਵਿੱਚ ਕਿਰਪਾਨਾਂ ਪਾ ਕੇ ਆਪਣੇ ਆਪ ਨੂੰ ਪੱਖਾ ਸਿਖਾਉਣ ਦਾ ਢੋਂਗ ਰਚ ਗਏ ਜੇ ਇਹ ਤੇ ਇਸ ਦਾ ਟੋਲਾ ਗੁਰੂ ਕੇ ਸਿੱਖਾਂ ਨੂੰ ਬ੍ਰਾਹਮਣਵਾਦੀ ਮੂਰਖ ਜਾਹਲ ਜਾਂ ਕੁਝ ਹੋਰ ਕਹਿੰਦੇ ਹਨ ਤਾਂ ਇਸ ਦਾ ਸਹੀ ਨਿਰਣਾ ਪਾਠਕ ਹੀ ਕਰ ਸਕਦੇ ਹਨ